ਅਥ ਰਾਜ ਸਾਜ ਕਥਨੰ ਚਉਪਈ ਰਾਜ ਸਾਜ ਹਮ ਪਰ ਜਵਿਆਇਓ ਜਥਾ ਸ਼ਕਤ ਤਵ ਧਰਮ ਚਲਾਇਓ ਭਾਂਤ ਭਾਂਤ ਬਨ ਖੇਲ ਸਿਕਾਰਾ ਮਾਰੇ ਰੀਤ ਰੋਜ ਜੰਖਾਰਾ ਦੇਸ ਚਾਲ ਹਮ ਤੇ ਪੁਨ ਪਈ ਸੈਰ ਪਾਵਟਾ ਕੀ ਸੁਧ ਲਈ ਕਾਲ ਇੰਦਰੀ ਕਰੇ ਬਿਲਾਸਾ ਅਨਕ ਪਾਂਤ ਕੇ ਪੀਖ ਤਮਾਸਾ ਤਾ ਕੇ ਸਿੰਘ ਕਨੇ ਚੁਨ ਮਾਰੇ ਰੋਜ ਰੀਸ ਬਹੁ ਪਾਤ ਬਿਦਾਰੇ ਫਤੇ ਸਾ ਕੋਪਾ ਤਵ ਰਾਜਾ ਲੋਹ ਪਰਾ ਹਮਸੋਂ ਬਿਨ ਕਾਜਾ ਭਜੰਗ ਪ੍ਰਿਆ ਛੰਦ ਤਹਾ ਸ਼ਾ ਸ੍ਰੀ ਸ਼ਾ ਸੰਗਰਾਮ ਕੋ ਪੇ ਪੰਚੋ ਬੀਰ ਬੰਕੇ ਪ੍ਰਿਥੀ ਪਾਏ ਰੂਪੇ ਹਠੀ ਜੀਤ ਮੱਲੰਗ ਜੀ ਗੁਲਾਬੰ ਰਣੰ ਦੇਖੀ ਅੰਗ ਰੰਗ ਰੂਪੰ ਸਹਾਬੰ ਹਠਿਓ ਮਾਹਰੀ ਚੰਦ ਅੰਗੰ ਰਾਮੰ ਜਿਨੈ ਕੀਤੀ ਅੰਗ ਜਿੱਤੀ ਅੰਗ ਫੌਜ ਤਾਮੰ ਕੁਪੇ ਲਾਲ ਚੰਦੰ ਕੀਏ ਲਾਲ ਰੂਪੰ ਜਿਨੈ ਗੰਜੀ ਅੰਗ ਗਰਭ ਸਿੰਘੰ ਅਨੂਪੰ ਕੁਪਿਓ ਮਾਹਰੂ ਕਾਹਰੂ ਰੂਪ ਤਾਰੇ ਜਿਨਹਿ ਖਾਨ ਖਾਵੀ ਨਿਯਮ ਖੇਤ ਮਾਰੇ ਕੁਪਿਓ ਦੇਵਤੇ ਸੰਗ ਦਇਆ ਰਾਮ ਜੁਧੰ ਕੀਓ ਦ੍ਰੋਣ ਕੀ ਜਿਓ ਮਹਾ ਜੁਧ ਸੁਧੰ ਕਿਰਪਾਲ ਕੋ ਪਿਯੰ ਕੁਤ ਕੋ ਸੰਭਾਰੀ ਹਠੀ ਖਾਨ ਹੈ ਆਤ ਕੇ ਸੀਸ ਝਾਰੀ ਉਠੀ ਛਿਛ ਇਛੰ ਕਢਾ ਮੇਜ ਜੋਰੰ ਮਨੋ ਮਾਖਨੰ ਮਟ ਕੀ ਕਾਨ ਫੋਰੰ ਤਹਾਨੰਦ ਚੰਦੰ ਕੀਓ ਕੋ ਵਾਰੋ ਲਗਾਈ ਬਰਛੀ ਕਿਰਪਾਨੰ ਸੰਭਾਰੋ ਟੁੱਟੀ ਤੇਗ ਤ੍ਰਿਖੀ ਕੱਢੇ ਜਮ ਦੱਢੰ ਹਠੀ ਲਜ ਲੱਜ ਬੰਸੰ ਸਨੱਢੰ ਤਹਾਂ ਮਾਤ ਲੇਅੰ ਅੰਕਰ ਕਰੁਦੰ ਛਕਿਓ ਛੋਵ ਛਤਰੀ ਕਰਿਓ ਜੁਦ ਸੁਧੰ ਸਹੇ ਦੇਹ ਆਪੰ ਮਹਾਬੀਰ ਬਾਣ ਕਰੋ ਖਾਨ ਬਾਨੀਨ ਖਾਲੀ ਪਲਾਣੰ ਹਟਿਓ ਸਾਹਬੰ ਚੰਦ ਖੇਤੰ ਖਤਰਿਆਨੰ ਹਨੇ ਖਾਨ ਖੂਨੀ ਖੁਰਾਸਾਨ ਪਾਨੰ ਤਹਾਂ ਬੀਰ ਬੰਕੇ ਭਲੀ ਭਾਂਤ ਮਾਰੇ ਬਚੇ ਪ੍ਰਾਨ ਲੈ ਕੇ ਸਿਪਾਹੀ ਸਿਧਾਰੇ ਤਹਾਂ ਸ਼ਾਹ ਸੰਗਰਾਮ ਕੀਨੇ ਅਖਾਰੇ ਕਨੇ ਖੇਤ ਮੋਖਾਨ ਖੂਨੀ ਲਤਾਰੇ ਨਿਰਭੰਗੋ ਪਲਾਜੰ ਖਰੋ ਖੇਤ ਗਾਜੈ ਮਿਰਗਾ ਝੁੰਡ ਮਧਯੰ ਮਨੋ ਸਿੰਘ ਰਾਜੈ ਤਹਾਂ ਏਕ ਬੀਰੰ ਹਰੀ ਚੰਦ ਕੋ ਪਿਓ ਭਲੀ ਪਾਤ ਸੋ ਖੇਤ ਮੋ ਪਾਵ ਰੋਪਿਓ ਮਹਾ ਕ੍ਰੋਧ ਕੈ ਤੀਰ ਤੀਖੇ ਪ੍ਰਹਾਰੇ ਲਗੈ ਜੌਨ ਕੇ ਤਾਹੇ ਪਾਰੈ ਪਧਾਰੇ ਰਸਾਵਲ ਚੰਦ ਹਰੀ ਚੰਦ ਕਰੁਦੰਗ ਹਨੇ ਸੂਰ ਸੁਦੰਗ ਭਲੇ ਬਾਣ ਬਾਹੇ ਬੜੇ ਸੈਨ ਗਾਹੇ ਰਸੰਗ ਰੁਦਰ ਰਾਚੇ ਮਹਾ ਲੋਹ ਮਾਚੇ ਹਨੇ ਸ਼ਸਤਰ ਤਾਰੀ ਲਿਟੇ ਭੂਪ ਪਾਰੀ ਤਬੈ ਜੀਤ ਮੱਲੰਗ ਹਰੀ ਚੰਦ ਭੱਲੰਗ ਹਿਦੈ ਐਂਚ ਮਾਰਿਓ ਸੁਖੇ ਤੰਗ ਉਤਾਰਿਓ ਲਗੇ ਵੀਰ ਬਾਣੰਗ ਰਸਿਓ ਤੇਜ ਮਾਨੰਗ ਸਮੋ ਬਾਜ ਡਾਰੇ ਸਵਰਗੰ ਸਿਧਾਰੇ ਭੁਜੰਗ ਪ੍ਰਿਆ ਛੰਦ ਖੁਲੇ ਖਾਨ ਖੂਨੀ ਖੁਰਾਸਾਨ ਖੱਗੰ ਪਰੀ ਸ਼ਸਤਰ ਧਾਰੰ ਉਠੀ ਝਾਲ ਅਗੰ ਭਈ ਤੀਰ ਭੀਰੰ ਕਮਾਨ ਕੜਕੇ ਗਿਰੇ ਬਾਜ ਤਾਜੀ ਲਗੇ ਤੀਰ ਤੱਕੇ ਬਜੀ ਪੇਰ ਫੂੰਕਾਰ ਤੁਕੇ ਨਗਾਰੇ ਦੂਹ ਔਰ ਤੇ ਵੀਰ ਬੰਕੇ ਬਕਾਰੇ ਕਰੇ ਬਾਹੋ ਆਘਾਤ ਸ਼ਸਤਰੰ ਪ੍ਰਹਾਰੰ ਡਕੀ ਡਾਕਣੀ ਚਾਵੜੀ ਚੀਤਕਾਰੰ ਦੋਹਰਾ ਕਹਾ ਲਗੇ ਵਰਣਨ ਕਰੋ ਮਚਿਓ ਜੁਧ ਅਪਾਰ ਜੇ ਲੁਧੇ ਜੁਝੇ ਸਵੇ ਭੱਜੇ ਸੂਰ ਹਜ਼ਾਰ ਭੁਜੰਗ ਪ੍ਰਿਆਛੰਦ ਭਜਿਓ ਸ਼ਾਹ ਪਹਾੜ ਤਾਜੀ ਤ੍ਰਿਪਾਇੰ ਚਲਿਓ ਬੀਰਿਆ ਧੀਰਿਆ ਨਾ ਚਲਾਇੰ ਜਸੋ ਡੱਢ ਵਾਲੰ ਮਧੁਕਰ ਸੋ ਸਾਹੰ ਭਜੇ ਸੰਗ ਲੈ ਕੈ ਸੋ ਸਾਰੀ ਸਿਪਾਹੰ ਚੱਕਰ ਚੌਪਿਓ ਚੰਦ ਗਾਜੀ ਲੰਘ ਹਟੀ ਹਰੀ ਚੰਦੰ ਗਹੇ ਹਾਥ ਸੇਲੰ ਕਰਿਓ ਸੁਆਮੀ ਧਰਮੰਗ ਮਹਾਰੋਸ ਸੁਰਜੰ ਗਿਰਿਓ ਟੂਕ ਟੂਕ ਵੈ ਇਸੋ ਸੂਰ ਜੁਝੰ ਤਾਹਾ ਖਾਨ ਨੈ ਜਾਬ ਤੈ ਆਨ ਕਹਿ ਕੈ ਹਨਿਓ ਸ਼ਾਹ ਸੰਗਰਾਮ ਕੋ ਸ਼ਸਤਰ ਲੈ ਕੈ ਹਿਤੈ ਖਾਨ ਬਾਨੀਨ ਹੂੰ ਅਸਤਰ ਝਾਰੇ ਸਹੀ ਸ਼ਾਹ ਸੰਗਰਾਮ ਸੁਰਗਨ ਸਿਧਾਰੇ ਦੋਹਰਾ ਮਾਰ ਨਜਾਵਤ ਖਾਨ ਕੋ ਸੰਗੋ ਜੁਜੈ ਜੁਝਾਰ ਹਾ ਹਾ ਇਹ ਲੋਕੈ ਪਇਓ ਸੁਰਗ ਲੋਕ ਜੈਕਾਰ ਭੁਜੰਗ ਛੰਦ ਲਖੇ ਸ਼ਾਹ ਸੰਗਰਾਮ ਜੁਝੇ ਜੁਝਾਰੰ ਤਵੰ ਕੀਟ ਬਾਣੰ ਕਮਾਨੰ ਸੰਭਾਰੰ ਹਨਿਓ ਏਕ ਖਾਨੰ ਖਿਆਲੰ ਖਤੰਗੰ ਦਸਿਓ ਸਤਰ ਕੋ ਜਾਨ ਸਿਆਮੰ ਪੁਜੰਗੰ ਗਿਰਿਓ ਭੂ ਸੋਬਾਨ ਦੂਜੋ ਸੰਭਾਰਿਓ ਮੁਖੰ ਭੀਖਨੰ ਖਾਨ ਕੇ ਤਾਨ ਮਾਰਿਓ ਭਜਿਓ ਖਾਨ ਖੂਨੀ ਰਹਿਓ ਖੇਤ ਤਾਜੀ ਤਜੇ ਪ੍ਰਾਣ ਤੀਜੇ ਲਗੇ ਬਾਣ ਬਾਜੀ ਛੁਟੀ ਮੂਰਛਨਾ ਹਰੀ ਚੰਦੰ ਸੰਭਾਰੇ ਗਹੇ ਬਾਣ ਕਾਮਾਨ ਭੇ ਐਚ ਮਾਰੇ ਲਗੇ ਅੰਗ ਜਾ ਕੇ ਰਹੇ ਨਾ ਸੰਭਾਰੰ ਤਨੰ ਤਿਆਗ ਤੇ ਦੇਵ ਲੋਕੰ ਪਧਾਰੰ ਦੁਇੰਗ ਬਾਣ ਖੈਚੇ ਇਕੰਗ ਬਾਰ ਮਾਰੇ ਬਲੀ ਵੀਰ ਬਾਜੀਨ ਤਾਜੀ ਬਿਦਾਰੇ ਜਿਸੈ ਬਾਣ ਲਾਗੈ ਰਹੈ ਨਾ ਸੰਭਾਰੰ ਤਨੰਗ ਭੇਦ ਕੈ ਤਾਹੇ ਪਾਰੰ ਸਿਧਾਰੰ ਸਵੈ ਸੁਆਮ ਧਰਮੰ ਸੋ ਬੀਰੰ ਸੰਭਾਰੇ ਦਕੀ ਡਾਕਣੀ ਭੂਤ ਪ੍ਰੇਤੰ ਬਕਾਰੇ ਹਸੈ ਭੀਰ ਔ ਸੁਧ ਸਿਧੰ ਚ ਬੀਚਾਵਡੀਯੰ ਉਡੀ ਗ੍ਰਿਧ ਵਿਰਧੰ ਹਰੀ ਚੰਦ ਕੋਪੇ ਕਮਾਨੰ ਸੰਭਾਰੰ ਪ੍ਰਥਮ ਬਾਜੀਂ ਤਾਣ ਬਾਣੰ ਪ੍ਰਹਾਰੰ ਦੁਤੀਏ ਤਾਗ ਗੈ ਤੀਰ ਮੋਹ ਕਉ ਚਲਾਇੰ ਰਖਿਓ ਦੈਵ ਮੈ ਕਾਨ ਛੁਐ ਕੈ ਸਿਧਾਇੰ ਤ੍ਰਿਤੀਯ ਬਾਣ ਮਾਰਿਓ ਸੋ ਪੇਟੀ ਮਝਾਰੰ ਵਿਧਿਯੰ ਚਿਲਕਤੰ ਦੁਆਲ ਪਾਰੰ ਪਧਾਰੰ ਚੁਬੀ ਚਿੰਚ ਚਰਮੰ ਕਛ ਘਾਏ ਨਾ ਆਯੰ ਕਲੰਕੇ ਵਿਲੰਗ ਜਾਨ ਦਾਸੰ ਵਿਚਾਯੰ ਰਸਾਵਲ ਛੰਦ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਕਰੰ ਲੈ ਕਮਾਨੰ ਹਨੰ ਬਾਣ ਤਾਣੰ ਸਵੈ ਵੀਰ ਤਾਏ ਸਰੋਘੰ ਚਲਾਏ ਤਬੈ ਤਾਗ ਬਾਣ ਹਣਿਓ ਏਕ ਜਵਾਨੰ ਹਰੀ ਚੰਦ ਮਾਰੇ ਸੋ ਜੋ ਧਾਲ ਤਾਰੇ ਸੋ ਕਾਰੂੜ ਰਾਜੰ ਵਹਿ ਕਾਲ ਕਾਯੰ ਰਨ ਤਿਆਗ ਭਾਗੇ ਸਭੈ ਤਰਾਸ ਪਾਗੇ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਰਣੰਗ ਜੀਤ ਆਏ ਜਯੰ ਗੀਤ ਗਾਏ ਧਨੰ ਧਾਰ ਬਰਖੇ ਸਭੈ ਸੂਰ ਹਰਖੇ ਦੋਹਰਾ ਜੁਦ ਜੀਤ ਆਏ ਜਬੈ ਟਿਕੈ ਨਾ ਤਿਨ ਪੁਰ ਪਾਵ ਕਹਾ ਲੂਰ ਮੈਂ ਬਾਂਧਿਓ ਆਨ ਅਨੰਦਪੁਰ ਗਾਵ ਜੇ ਦੇ ਨਰ ਤਹ ਨਾ ਫਿਰੇ ਦੀਨੇ ਨਗਰ ਨਿਕਾਰ ਜੇ ਤੇ ਠੌਰ ਭਲੇ ਫਿਰੇ ਤਿਨੈ ਕਰੀ ਪ੍ਰਤਿਪਾਰ ਚੌਵੀ ਬਹੁਤ ਦਿਵਸੇ ਭਾਂਤ ਬਿਤਾਏ ਸੰਤੋ ਵਾ ਦੁਸ਼ਟ ਸਭ ਘਾਏ ਟਾਂਗ ਟਾਂਗ ਕਰ ਹਣੇ ਨਿਦਾਨਾ ਕੂਕਰ ਜਿਮ ਤਿਨ ਤਜੇ ਪੁਰਾਨਾ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਪੰਘਾਣੀ ਜੁਦ ਵਰਣਨ ਨਾਮ ਅਸ਼ਟਮੋ ਧਿਆਏ ਸਮਾਪਤ ਮਸਤ ਸੁਭ ਮਸਤ ਅਪਜੂ ਅਥ ਨਦੌਣ ਕਾ ਜੁਦ ਵਰਣਨ ਚੌਪੀ ਬਹੁਤ ਕਾਰੇ ਭਾਂਤ ਬਿਤਾਇਓ ਮੀਆ ਖਾਨ ਜੰਮੂ ਕਹਾਇਓ ਅਰਫ ਖਾਨ ਨਾ ਧੌਣ ਪਠਾਵਾ ਭੀਮ ਚੰਦ ਤਨ ਬੈਰ ਵਢਾਵਾ ਜੁਦ ਕਾਜ ਭਮੈ ਬੁਲਾਇਓ ਆਪ ਤਮਨ ਕੀ ਓਰ ਸਿਧਾਇਓ ਤਿੰਨ ਕਾਠ ਗਲ ਨਵਰਸ ਪਰ ਬਾਂਧੋ ਤੀਰ ਤੁਫੰਗ ਨਰੇ ਸੰਸਾਂਧੋ ਭੁਜੰਗ ਚੰਦ ਤਹਾ ਰਾਜ ਸਿੰਘ ਬਲੀ ਭੀਮ ਚੰਦੰ ਚੜਿਓ ਰਾਮ ਸਿੰਘ ਮਹਾ ਤੇਜ ਵੰਦੰ ਸੁਖੰ ਦੇਵ ਗਾਜੀ ਜਸਾ ਰੋਟ ਰਾਜੰ ਚੜੇ ਕ੍ਰੁੱਧ ਕੀਨੇ ਕਰੇ ਸਰਬ ਕਾਜੰ ਪ੍ਰਿਥੀ ਚੰਦ ਚੜਿਓ ਡਠੇ ਡੱਢ ਵਾਰੰਗ ਚਲੇ ਸਿੱਧ ਵੈ ਕਾਜ ਰਾਜਨ ਸੁਧਾਰੰ ਕਰੀ ਢੂਗ ਢੋਅੰ ਕਿਰਪਾਲ ਚੰਦੰ ਹਟਾਏ ਸਵੈ ਕੈ ਬੀਰ ਬ੍ਰਿੰਦੰ ਦੁਤੀਏ ਢੋ ਟੂਕੈ ਵਹਿ ਮਾਰ ਉਤਾਰੀ ਖਰੇ ਦਾੰਦ ਪੀਸੈ ਛੁਵੈ ਛਤਰਧਾਰੀ ਉਤੈ ਵੈ ਖਰੇ ਬੀਰ ਬੰਬੈ ਬਜਾਵੈ ਧਰੇ ਭੂਪ ਠਾਢੇ ਬਡੋ ਸੋਕ ਪਾਵੈ ਤਬੈ ਭੀਮ ਚੰਦੰ ਕੀਓ ਕੋਪ ਆਪੰ ਹਨੂਮਾਨ ਕੇ ਮੰਤਰ ਕੋ ਮੁਖ ਜਾਪੰ ਸਭੈ ਵੀਰ ਬੋਲੇ ਹਮੈ ਵੀ ਬੁਲਾਇੰ ਤਵੈ ਢੋਕੈ ਕੈ ਸੋ ਨੀਕੇ ਸਿਧਾਇੰ ਸਭੈ ਕੋਪ ਕਹਿ ਕਹਿ ਮਹਾਬੀਰ ਟੂਕੇ ਚਲੇ ਬਾਰ ਬੇਬਾਰ ਕੋ ਜਿਉ ਪਬੂਕੇ ਤਹਾਂ ਵਿਛੜਿਆ ਲੰਘ ਹਟਿਓ ਵੀਰ ਦਇਆਲੰ ਉਠਿਓ ਸੈਣ ਲੈ ਸੰਗ ਸਾਰੀ ਕਿਰਪਾਲੰ ਮਦ ਭਾਰ ਛੰਦ ਕੁਪਿਓ ਕਿਰਪਾਲ ਨੱਚੇ ਮਰਾਲ ਬੱਜੇ ਬਜੰਤ ਕਰੂਰੰ ਅਨੰਤ ਜੰਤ ਜਵਾਨ ਬਾਹੈ ਕਿਰਪਾਨ ਜੀ ਧਾਰ ਕ੍ਰੋਧ ਛੱਡੇ ਸਰੋਗ ਲੁਝੈ ਨਿਦਾਨ ਤਜੰਤ ਪ੍ਰਾਣ ਗਿਰ ਫਰਤ ਭੂ ਜਨ ਮੇਗ ਝੂਮ ਰਸਾਵਲ ਛੰਦ ਕਿਰਪਾਲ ਕੋਪਿੰ ਹਠੀ ਪਾਵ ਰੋਪਿੰ ਸਰੋਗੰ ਚਲਾਏ ਬੜੇ ਵੀਰ ਘਾਏ ਹਣੇ ਛਤਰ ਧਾਰੀ ਲਿਟੇ ਭੂਪ ਭਾਰੀ ਮਹਾਨਾਦ ਬਾਜੇ ਭਲੇ ਸੂਰ ਗਾਜੇ ਕਿਰਪਾਲੰ ਕਰੁਧੰ ਕੀਓ ਜੁਧ ਸੁਧੰ ਮਹਾਬੀਰ ਗੱਜੇ ਮਹਾਸਾਰ ਬੱਜੇ ਕਰਿਓ ਜੁਧ ਚੰਡੰ ਸੁਣਿਓ ਨਾਭ ਖੰਡੰ ਚਲਿਓ ਸ਼ਸਤਰ ਬਾਹੀ ਰਜਉਤੀ ਨਿਵਾਹੀ ਦੋਹਰਾ ਕੋ ਪਰੇ ਰਾਜਾ ਸਵੈ ਕੀਨੋ ਜੁਦ ਉਪਾਏ ਸੈਨ ਕਟੋਚਨ ਕੀ ਤਵੈ ਘੇਰ ਲਈ ਅਰ ਰਾਏ ਭੁਜੰਗ ਛੰਦ ਚਲੇ ਨਾਂਗਲੂ ਪਾਂਗਲੂ ਵੇਦੜੋ ਡੋਲੰ ਜਸਵਾਰੇ ਗੁਲੇਰੇ ਚਲੇ ਬਾਂਧ ਟੋਲੰ ਤਹਾਂ ਏਕ ਬਾਜੋ ਮਹਾਵੀਰ ਦਇਆਲੰ ਰਖੀ ਲਾਜ ਜਉਨੈ ਸਵੈ ਵਿਛੜਵਾਲੰ ਤਵੰ ਕੀਟ ਤੌਲੋ ਤੁਫੰਗੰ ਸੰਭਾਰੋ ਹਿਰਦੇ ਏਕ ਰਾਵੰਤ ਕੇ ਤਕ ਮਾਰੋ ਗਿਰਿਓ ਝੂਮ ਭੂਮੈ ਕਰਿਓ ਜੁਧ ਸੁਦੰਗ ਤਹੂ ਮਾਰ ਬੋਲਿਓ ਮਹਾਮਾਨ ਕ੍ਰੁਧੰ ਤਜਿਓ ਤੁਪ ਕੰਗਬਾਨ ਪਾਨੰ ਸੰਭਾਰੇ ਚਤੁਰ ਬਾਨਯੰ ਲੈ ਸੋ ਸਭਯੰ ਪ੍ਰਹਾਰੇ ਤ੍ਰਿਯ ਬਾਣ ਲੈ ਬਾਮ ਪਾਣੰ ਚਲਾਏ ਲਗੇ ਯਾ ਲਗੇ ਨਾ ਕਛੂ ਜਾਣ ਪਾਏ ਸੋ ਤੌਲੋ ਦਈਵ ਜੁਧ ਕੀਨੋ ਉਝਾਰੰ ਤਿਨੈ ਖੇਦ ਕੈ ਬਾਰ ਕੇ ਬੀਚ ਡਾਰੰ ਪਰੀ ਮਾਰ ਭੁੰਗੰ ਛੁਟੀ ਬਾਣ ਗੋਲੀ ਮਨੋ ਸੂਰ ਬੈਠੇ ਭਲੀ ਖੇਲ ਹੋਲੀ ਗਿਰੇ ਵੀਰ ਭੂਮੰਗ ਸਰੰਗ ਸਾਂਗ ਪੇਲੰਗ ਰੰਗੇ ਸ੍ਰੋਣ ਬਸਤਰੰਗ ਮਨੋ ਫਾਗ ਖੇਲੰ ਲਿਓ ਜੀਤ ਬਹਿਰੀ ਕੀਆ ਆਨ ਡੇਰੰਗ ਤੇਉ ਜਾਏ ਪਾਰੰਗ ਰਹੇ ਬਾਰ ਕੇ ਰੰਗ ਪਈ ਰਾਤਰ ਗੁਬਾਰ ਕੇ ਅਰਧ ਜਾਮੰਗ ਤਵੈ ਛੋਰ ਗੇ ਬਾਰ ਦੇਵੈ ਦਮਾਮੰਗ ਸਵੈ ਰਾਤਰ ਬੀਤੀ ਉਦਿਓ ਦਿਓ ਸਰਾਣੰ ਚਲੇ ਵੀਰ ਚਾਲਾਕ ਖੱਗੰ ਖਿਲਾਣੰ ਭਜਿਓ ਅਲਫ ਖਾਨੰ ਨਾ ਖਾਨਾ ਸੰਭਾਰਿਓ ਭਜੇ ਔਰ ਵੀਰੰਗ ਨਾ ਧੀਰੰਗ ਵਿਚਾਰਿਓ ਨਦੀ ਪੈ ਦਿਨੰ ਅਸ਼ਟ ਕੀਨੇ ਮੁਕਾਮੰ ਭਲੀ ਭਾਂਤ ਦੇਖੇ ਸਬੈ ਰਾਜ ਧਾਮੰ ਚਉਪਈ ਇਤ ਹਮ ਹੋਏ ਵਿਦਾ ਕਰ ਆਏ ਸੁਲਾ ਮਿਤ ਵੈ ਉਤੈ ਸਿਧਾਏ ਸੰਧ ਨ ਉਨ ਕੈ ਸੰਕਈ ਹੇਤ ਕਥਾ ਪੂਰਨੇਤ ਭਈ ਦੋਹਰਾ ਆਲ ਸੂਨ ਕਾ ਮਾਰ ਕੈ ਇਹ ਦਿਸ ਕੀਓ ਪਿਆਨ ਭਾਂਤ ਅਨੇਕਨ ਕੇ ਕਰੇ ਪੁਰ ਆਨੰਦ ਸੁਖ ਆਨੰਦ ਇਤ ਸ੍ਰੀ ਬਿਜਤਰ ਨਾਟਕ ਗ੍ਰੰਥੇ ਨਦੌਨ ਜੁਧ ਵਰਣਨੰ ਨਾਮ ਨੌਮੋ ਧਿਆਏ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਬਹੁਤ ਬਰਖੇ ਭਾਂਤ ਬਿਤਾਏ ਚੁਣ ਚੁਣ ਚੋਰ ਸਵੈ ਗਹਿ ਘਾਏ ਕੇਤਕ ਭਾਜ ਸ਼ਹਿਰ ਤੇ ਗਏ ਭੂਖ ਮਰਤ ਫਿਰ ਆਵਤ ਪਏ ਤਬ ਲੋ ਖਾਨ ਦਲਾਵਰ ਆਏ ਪੂ ਆਪਨ ਹਮ ਹੋਰ ਪਠਾਏ ਦਵੈ ਕਰੀ ਬੀਤੀ ਨਿਸ ਜਬੈ ਚੜਤ ਕਰੀ ਖਾਨਨ ਮਿਲ ਤਵੈ ਜਬ ਦਲ ਪਾਰ ਨਦੀ ਕੇ ਆਇਓ ਆਲ ਮੈਂ ਹਮੈ ਜਗਾਇਓ ਸੂਰ ਪਰਾ ਸਭ ਹੀ ਨਰ ਜਾਗੇ ਗਹਿ ਗਹਿ ਸ਼ਸਤਰ ਵੀਰ ਰਿਸ ਭਾਗੇ ਛੂਟਣ ਲਗੀ ਤਫੰਗਾ ਤਬ ਹੀ ਗਹਿ ਗਹਿ ਸ਼ਸਤਰ ਰਸਾਨੇ ਸਭ ਹੀ ਕਰੂਰ ਭਾਂਤ ਤਿਨ ਕਰੀ ਪੁਕਾਰਾ ਸ਼ੋਰ ਸੁਨਾ ਸਰਤਾ ਕੇ ਪਾਰਾ ਭਜੰਗ ਪ੍ਰਿਆ ਛੰਦ ਬਜੀ ਫੇਰ ਪੁੰਕਾਰ ਤੁਮਕੇ ਨਗਾਰੇ ਮਹਾਵੀਰ ਬਾਨੈਤ ਬੰਕੇ ਵਕਾਰੇ ਭਏ ਬਾਹੋ ਆਘਾਤ ਨੱਚੇ ਮਰਾਲੰ ਕਿਰਪਾ ਸਿੰਧ ਕਾਲੀ ਗਰਜੀ ਕਰਾਲੰ ਨਦੀਆਂ ਲਖਿਓ ਕਾਲ ਰਾਤਰੰ ਸਮਾਨੰ ਕਰੇ ਸੂਰਮਾ ਸੀਤ ਪਿੰਗੰ ਪ੍ਰਮਾਨੰ ਇਤੇ ਵੀਰ ਗੱਜੇ ਭਏ ਨਾਦ ਭਾਰੇ ਅਜੇ ਖਾਨ ਖੂਨੀ ਬਿਨਾ ਸ਼ਸਤਰ ਝਾਰੇ ਨਰਾਛੰਦ ਨਿਲਜ ਖਾਨ ਭਜਿਓ ਕਿਨੀ ਨਾ ਸ਼ਸਤਰ ਸੱਜਿਓ ਸੋ ਤਿਆਗ ਖੇਤ ਕੋ ਚਲੇ ਸੋ ਵੀਰ ਵੀਰ ਹਾ ਭਲੇ ਚਲੇ ਤੁਰੇ ਤੁਰਾਏ ਕਹਿ ਸਕੇ ਨਾ ਸ਼ਸਤਰ ਉਠਾਏ ਕਹਿ ਨਾ ਲੈ ਹਥਿਆਰ ਗੱਜਹੀ ਨਿਹਾਰ ਨਾਰ ਲੱਜਹੀ ਦੋਹਰਾ ਬਰਵਾ ਗਾਉ ਉਜਾਰ ਕਹਿ ਕਰੇ ਮੁਕਾਮ ਭਲਾਨ ਪ੍ਰਭ ਬਲ ਹਮੈ ਨਾ ਛੋਇ ਸਕੈ ਭਾਜਤ ਭੈ ਨਿਦਾਨ ਤਵ ਬਲ ਇਹਾ ਨਾ ਪਰ ਸਕੈ ਬਰਵਾ ਹਨਾ ਰਸਾਏ ਸਾਲਣ ਰਸ ਜਿਮ ਬਾਨਿਓ ਰੋਰਨ ਖਾਤ ਬਨਾਏ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਖਾਨ ਜਾਦੇ ਕੋ ਆਗਮਨ ਤਰਾਸਿਤ ਉਠ ਜਾਇਬੋ ਬਰਨਨ ਨਾਮ ਦਸਮੋ ਧਿਆਏ ਸਮਾਪਤ ਮਸਤ ਸੁਭ ਮਸਤ ਅਪਜੂ ਹੁਸੈਨੀ ਜੁਧ ਕਥਨੰ ਪੁਜੰਗ ਪ੍ਰਿਆ ਛੰਦ ਗਇਓ ਖਾਨ ਜਾਦਾ ਪਿਤਾ ਪਾਸ ਭਜੰ ਸਕੈ ਜਵਾਬ ਦੈ ਨਾ ਹਨੇ ਸੂਰ ਲੱਜੰ ਤਹਾ ਠੋਕ ਬਾਹਾਂ ਹੁਸੈਨੀ ਗਰਜੰ ਸਵੈ ਸੂਰ ਲੈ ਕੈ ਸਿਲਾ ਸਾਜ ਸੱਜੰ ਕਰਿਓ ਜੋਰ ਸੈਨੰ ਹੁਸੈਨੀ ਭਿਆਨੰ ਪ੍ਰਥਮ ਕੂਟ ਕੈ ਲੂਟ ਲੀਨੇ ਅਵਾਨੰ ਪੁਨਰ ਡਢਵਾਲੰਕਿਓ ਜੀਤ ਜੇਰੰ ਕਰੇ ਬੰਦ ਕੈ ਰਾਜ ਪੁੱਤਰਾਨ ਚੇਰੰ ਪੁਨਰ ਦੂਨ ਕੋ ਲੂਟ ਲੀਨੋ ਸੁਧਾਰੰ ਕੋਈ ਸਾਹ ਮੈ ਵੈ ਸਕਿਓ ਨਾ ਗਵਾਰੰ ਲਿਓ ਛੀਨ ਅੰਨੰ ਤਲੰਗ ਬਾਟ ਦੀਯੰ ਮਹਾ ਮੂੜਿਯੰ ਕੁਤਸਤੰ ਕਾਜ ਕੀਯੰ ਦੋਹਰਾ ਕਿਤਕ ਦਿਵਸ ਬੀਤਤ ਪਏ ਕਰਤੂ ਸੈ ਉਤਪਾਤ ਗਵਾਲੇਰੀਅਨ ਕੀ ਪਰਤਪੀ ਆਨ ਮਿਲਣ ਕੀ ਬਾਤ ਜੋ ਦਿਨ ਦੁਐਕ ਨਾ ਵੇ ਮਿਲਤ ਤਬ ਆਵਤ ਅਰ ਰਾਏ ਕਾਲ ਤਿਨੂ ਕੇ ਘਰ ਵਿਖੈ ਡਾਰੀ ਕਲਹਾ ਬਨਾਏ ਚੌਬੀ ਗਵਾਲੇਰੀਆ ਮਿਲਨ ਕਹ ਆਏ RAM ਸਿੰਘ ਵੀ ਸੰਗ ਸਿਧਾਏ ਚਤਰ ਧਿਆਨ ਮਿਲਤ ਪੈ ਜਾਮੰ ਫੂਟ ਗਈ ਲਖ ਨਜ਼ਰ ਗੁਲਾਮ ਦੋਹਰਾ ਜੈਸੇ ਰਵ ਕੀ ਤੇਜ ਤੇ ਰੇਤ ਅਦਿਕ ਤਵਤਾਏ ਰਾਵ ਵਲ ਛੁੱਦਰ ਨਾ ਜਾਣੀ ਆਪਨ ਹੀ ਗਰਵਾਏ ਚੌਪਈ ਤੈਸੇ ਹੀ ਫੂਰ ਗੁਲਾਮ ਜਾਤ ਪਇਓ ਤਿਨੈ ਨਾ ਦ੍ਰਿਸ਼ਟਰੇ ਤਰੇ ਆਨਤ ਪਇਓ ਕਹ ਲੂਰੀਆ ਕਟੋਜ ਸੰਗ ਲਹੇ ਜਾਨਾ ਆਨ ਨਾ ਮੋ ਸਰ ਮਹਿ ਮਹਿ ਤਿਨ ਜੋ ਧਨ ਆਨੋ ਥੋ ਸਾਥਾ ਤੇ ਦੇ ਰਹੇ ਹੁਸੈਨੀ ਹਾਥਾ ਦੇਤ ਲੇਤ ਆਪਨ ਕੁਰਾਨੇ ਤੇ ਧਨ ਲੈ ਨਿਜ ਤਾਮ ਸਿਧਾਨੇ ਚੇਰੋ ਤਵੈ ਤੇਜ ਤਨ ਤਇਓ ਭਰਾ ਬੁਰਾ ਕਛ ਲਖਤ ਨਾ ਭਇਓ ਛੰਦ ਬੰਦ ਨਾ ਨਾਇਕ ਵਿਚਾਰਾ ਜਾਤ ਭਇਓ ਦੇ ਤਵੈ ਨਗਾਰਾ ਦਾਵ ਖਾਵ ਤਿਨ ਨਾਇਕ ਨਾ ਕਰਾ ਸਿੰਘੈ ਘੇਰ ਸਸਾ ਕਹੁ ਡਰਾ ਪੰਦਰਾ ਪਾਰ ਗਿਰਦ ਤੇ ਕੀਓ ਖਾਨ ਪਾਨ ਤਿਨ ਜਾਣ ਨਾ ਦਿਓ ਖਾਨ ਪਾਨ ਬਿਨ ਸੂਰਜ ਰਸਾਏ ਸਾਮ ਕਰਨ ਹਿਤ ਦੂਤ ਪਠਾਏ ਦਾਸ ਨਿਰਖ ਸੰਗ ਸੈਨ ਪਠਾਨੀ ਫੂਲ ਗਇਓ ਤਿਨ ਕੀ ਨਹੀਂ ਮਾਨੀ ਦਸ ਹੰਸ ਰਾਵੀ ਕਹਿ ਦੈਹੂ ਨਾ ਤਰ ਮੀਜ ਮੂਨ ਪਰ ਲੈਹੂ ਸਿੰਘ ਸੰਗਤਿਆ ਤਹਾ ਪਠਾਏ ਗੋਪਾਲੈ ਸੋ ਧਰਮ ਦੇ ਲਿਆਏ ਤਿਨ ਕੇ ਸੰਗ ਨਾ ਉਨ ਕੀ ਬਣੀ ਤਬ ਕਿਰਪਾਲ ਚਿਤ ਮੋ ਇਹ ਗਨੀ ਐਸ ਕਾਦ ਫਿਰ ਹਾਥ ਨਾ ਆਇ ਹੈ ਸਭ ਹੂੰ ਫੇਰ ਸਮੂ ਛਲ ਜੈ ਹੈ ਗੋਪਾਲੈ ਸੋ ਅਬੈ ਗਹਿ ਲੀਜੈ ਕੀ ਕੀਜੀਐ ਕਹਿ ਬਦ ਕੀਜੈ ਤਨਕ ਪਨਕ ਜਬ ਤਿਨ ਸੁਨ ਪਾਈ ਨਿਜ ਦਲ ਜਾਤ ਭਇਓ ਭਟ ਰਾਈ ਭਾਰ ਛੰਦ ਜਬ ਗਇਓ ਗੋਪਾਲ ਕੁਪਿਓ ਕਿਰਪਾਲ ਹਿੰਮਤ ਹੁਸੈਨ ਜੁਮੈ ਲੁਝੈ ਕਰ ਕੈ ਗੁਮਾਨ ਜੁਮੈ ਜਵਾਨ ਬੱਜੇ ਤਬਲ ਦੁੰਦੁਬ ਦਵਲ ਬੱਜੇ ਨਿਸ਼ਾਨ ਨੱਚੇ ਕਾਨ ਬਾਹੈ ਤੜਾਕ ਉਠੈ ਕੜਾਕ ਬੱਜੇ ਨਿਸੰਗ ਗੱਜੇ ਨਿਹੰਗ ਛੁੱਟੈ ਕਿਰਪਾਨ ਲਿਟੈ ਜਵਾਨ ਤੁਪਕ ਤੜਾਕ ਕੈਵਰ ਕੜਾਕ ਸਹਿ ਹਥੀ ਸੜਾਕ ਛੋਹੀ ਛੜਾਕ ਗੱਜੇ ਵੀਰ ਬੱਜੇ ਗਹੀਰ ਵਿਚਰੇ ਨਿਹੰਗ ਜੈਸੇ ਪਿਲੰਗ ਹੁੱਕੇ ਕਾਨ ਤੁੱਕੇ ਨਿਸ਼ਾਨ ਬਾਹੈ ਤੜਾਕ ਚੱਲੈ ਚੜਾਕ ਜੁਝੇ ਨਿਹੰਗ ਲਿੱਟੇ ਮਲੰਗ ਖੁੱਲੇ ਕਿਸਾਰ ਜਨ ਜਟਾ ਧਾਰ ਸੱਜੇ ਰਜਿੰਦਰ ਗੱਜੇ ਗਜਿੰਦਰ ਉੱਤਰ ਖਾਨ ਲੈ ਲੈ ਕਮਾਨ ਤ੍ਰਿਭੰਗੀ ਚੰਦ ਕੁਪਿਓ ਕਿਰਪਾਲੰ ਸੱਜ ਮਰਾਲੰ ਬਾਹ ਵਿਸਾਲੰ ਧਰ ਟਾਲੰ ਤਾਏ ਸਭ ਸੂਰੰਗ ਰੂਪ ਕਰੂਰੰ ਚਮਕਤ ਨੂਰੰ ਮੁਖ ਲਾਲੰ ਲੈ ਲੈ ਸੋ ਕਿਰਪਾਨੁ ਬਾਣ ਕਮਾਨੰ ਸੱਜੇ ਜਵਾਨ ਤਨ ਤਤੰ ਰਣ ਰੰਗ ਕਲੋਲੰ ਮਾਰਹੀ ਬੋਲੰ ਜਨ ਗਜ ਡੋਲੰ ਬਨ ਮਤੰ ਭੁਜੰਗ ਚੰਦ ਤਬੈ ਕੋ ਪੀਅੰ ਕਾਂਗੜੇ ਸੰਕਟੋ ਚੰ ਮੁਖੰ ਰਗਤ ਨੈਨੰ ਤਜੇ ਸਰਬ ਸੋਚੰ ਉਤੈ ਉਠੀਯੰ ਖਾਨ ਖੇਤੰ ਤੰਗੰ ਮਨੋ ਬਿਹਚਰੇ ਮਾਸ ਹੇ ਤੰਗ ਪਿਲੰਗੰ ਬਜੀ ਫੇਰ ਪੁੰਕਾਰ ਤੀਰੰ ਤੜਕੇ ਮਿਲੇ ਹੱਥ ਬਖੰ ਕਿਰਪਾਨੰ ਕੜਕੇ ਬਜੇ ਜੰਗ ਨੀਸਾਨ ਕਥੇ ਕਥੀਯੰ ਫਿਰੈ ਰੁੰਡ ਮੁੰਡੰ ਤਨੰ ਤਛ ਤੀਰੰ ਉਠੈ ਟੋਪ ਟੂਕੰ ਗੁਰਜੈ ਪ੍ਰਹਾਰੇ ਰੁਲੇ ਲੁਥ ਜੁਥੰ ਗਿਰੇ ਵੀਰ ਮਾਰੇ ਪਰੈ ਕਤੀਯੰ ਘਾਤ ਨਿਰਘਾਤ ਬੀਰੰਗ ਫਿਰੈ ਰੁੰਡ ਮੁੰਡੰਗ ਤਨੰਗ ਤਛ ਤੀਰੰ ਬਹੀ ਬਾਹੋ ਆਘਾਤ ਨਿਰਘਾਤ ਬਾਣੰ ਉਠੇ ਨਦ ਨਾਦੰ ਕੜਕੇ ਕਿਰਪਾਣੰ ਸਕੇ ਛੋਭ ਛਤਰੀ ਤਜੈ ਬਾਣ ਰਾਜੀ ਬਹੇ ਜਾਹੇ ਖਾਲੀ ਫਿਰੈ ਛੂਛਤਾ ਜੀ ਜੁਟੇ ਆਪ ਮੈਂ ਬੀਰ ਬੀਰੰਗ ਜੁਝਾਰੇ ਮਨੋ ਗੱਜ ਜੁਟੇ ਦੰਤਾਰੇ ਦੰਤਾਰੇ ਕਿਦੋ ਸਿੰਘ ਸੋ ਸਾਰਦੂ ਲੰਗਰ ਉਜੇ ਤਸੀ ਭਾਂਤ ਕਿਰਪਾਲ ਗੋਪਾਲ ਜੁਜੇ ਹਰੀ ਸਿੰਘ ਧਾਇਓ ਤਹਾਂ ਏਕ ਵੀਰੰ ਸਹੇ ਦੇਹ ਆਪੰ ਭਲੀ ਭਾਂਤ ਤੀਰੰ ਮਹਾਕੋਵ ਕੈ ਵੀਰ ਬ੍ਰਿੰਦੰ ਸੰਘਾਰੇ ਬੜੋ ਜੁਧ ਕੈ ਦੇਵ ਲੋਕੰ ਪਧਾਰੇ ਹਠਿਓ ਹਿੰਮਤੰ ਕਿੰਮਤੰ ਲੈ ਕਿਰਪਾਨੰ ਲੈ ਗੁਰਜ ਚੱਲੰ ਸੋ ਜੱਲਾਲ ਖਾਨੰ ਹਠੇ ਸੂਰਮਾ ਮਤ ਜੋਧਾ ਜੁਜਾਰੰ ਪਰੀ ਕੁੱਟ ਕੁਟੰ ਉਠੀ ਸ਼ਸਤਰ ਝਾਰੰ ਰਸਾਵਲ ਚੰਦ ਵਾਲ ਧਾਏ ਤੁਰੰਗੰ ਨਚਾਏ ਲਇਓ ਕੇਰੂ ਸੈਨੀ ਹਨਿਓ ਸਾਂਗ ਪੈਨੀ ਤਿਨੂ ਬਾਣ ਬਾਹੇ ਬੜੇ ਸੈਨ ਗਾਹੇ ਜਿਸੈ ਅੰਗ ਲਾਗਿਓ ਤਿਸੈ ਪ੍ਰਾਣ ਤਿਆਗਿਓ ਜਵੈ ਕਾਵ ਲਾਗਿਓ ਤਵੈ ਕੋਪ ਜਾਗਿਓ ਸੰਭਾਰੀ ਕਮਾਨੰ ਹਣੇ ਬਾਣੰ ਚਹੂ ਓਰ ਟੂਖੇ ਮੁਖੰ ਮਾਰ ਕੂਕੇ ਨਿਰਭੈ ਸ਼ਸਤਰ ਬਾਹੈ ਦੋ ਜੀਤ ਜਾਹੈ ਰਿਸੰ ਰਿਸੰਖਾਨ ਜਾਦੇ ਮਹਾ ਮਤ ਮਾਦੇ ਮਹਾ ਬਾਣ ਵਰਖੇ ਸਵੈ ਸੂਰ ਹਰਖੇ ਕਰੈ ਬਾਣ ਅਰਚਾ ਧਨੁਰ ਵੇਦ ਚਰਚਾ ਸੋ ਸੰਗ ਸੰਭਾਲੰ ਕਰੈ ਤੌਣ ਠਾਮੰ ਬਲੀ ਬੈਰ ਰੁਝੇ ਸਮੂਹ ਸ਼ਸਤਰ ਜੁਝੇ ਲਗੈ ਧੀਰ ਤੱਕੈ ਕਿਰਪਾਨੰ ਚਨਕੈ ਕੜਕੈ ਕਮਾਨੰ ਚਣੰਕੇ ਕਿਰਵਾਨੰ ਕੜਕਾਰ ਛਿਟੈ ਚਣੰਕਾਰ ਉਠੈ ਹਠੀ ਸ਼ਸਤਰ ਚਾਰੈ ਨਾ ਸੰਕਾ ਵਿਚਾਰੈ ਕਰੈ ਧੀਰ ਮਾਰੰ ਫਿਰੈ ਲੋਹ ਧਾਰੰ ਨਦੀ ਸਰੂਣ ਪੂਰੰ ਫਿਰੈ ਗੈਣ ਹੋਰੰ ਉਵੇ ਖੇਤ ਪਾਲੰ ਬੱਕੇ ਬੇਕਰਾਲੰ ਪਾਦੜੀ ਚੰਦ ਤਾ ਹੜ ਹੜਾਏ ਹੱਸੇ ਮਸਾਨ ਲਿੱਟੇ ਗਜਿੰਦਰ ਛੁੱਟੇ ਕੇ ਕਾਨ ਜੁੱਟੇ ਸੋ ਵੀਰ ਤਾ ਕੜਕ ਜੰਗ ਛੁੱਟੀ ਕਿਰਪਾਨ ਬੁੱਠੇ ਖਤੰਗ ਡਾਕਣ ਡਾਕ ਚਾਵੜ ਚਿਕਾਰ ਕਾਕੰ ਕਹਕ ਬੱਜੈ ਦੁਧਾਰ ਖੋਲੰ ਖੜਕ ਤੁਪਕ ਤੜਾਕ ਸਹਿਥੰ ਸੜਕ ਥਕੰ ਤਹਾਕ ਬੁਜੰਗ ਛੰਦ ਤਹਾ ਆਪ ਕੀਨੋ ਹੁਸੈਨੀ ਉਤਾਰੰ ਸਭੂ ਹਾਥ ਬਾਣੰ ਕਮਾਨੰ ਸੰਭਾਰੰ ਰੁਪੈ ਖਾਨ ਖੂਨੀ ਕਰੈ ਲਾਗ ਜੁਧੰ ਮੁਖੰ ਰਕਤ ਨੈਣੰ ਭਰੇ ਸੂਰ ਕ੍ਰੁਧੰ ਜਗਿਓ ਜੰਗ ਜਾਰੰ ਸੋ ਜੋਧੰ ਜੁਝਾਰੰ ਬਹੇ ਬਾਣ ਬਾਂਕੇ ਵਰਛੀ ਦੁਧਾਰੰ ਮਿਲੇ ਬੀਰ ਬੀਰੰ ਮਹਾ ਧੀਰ ਬੰਕੇ ਤਕਾ ਤਕ ਸੈਥੰ ਕਿਰਪਾਣੰ ਚਨੰਕੇ ਪੈ ਟੋਲ ਟੰਕਾਰ ਨਦੰਗ ਨਭੀਰੰ ਉਠੈ ਬਾਹੋ ਆਘਾਤ ਗੱਜੈ ਸੋ ਬੀਰੰ ਨਭੰ ਨਦ ਨੀਸਾਨ ਬੱਜੇ ਅਪਾਰੰ ਰੁਲੇ ਤਛ ਮੁਛ ਅੰਗੂਠੀ ਸ਼ਸਤਰ ਝਾਰੰ ਟਕਾ ਟੁਕ ਟੋਪੰ ਟਕਾ ਟੁਕ ਟਾਲੰ ਮਹਾਬੀਰ ਬਾਨੈਤ ਬੰਕੇ ਵਿਕਰਾਲੰ ਨਚੇ ਵੀਰ ਬਹਿਤਾਲਿਅੰ ਭੂਤ ਪ੍ਰੇਤੰ ਨਚੀ ਡਾਕਣੀ ਜੋਗਣੀ ਉਰਧੇਤੰ ਛੁਟੀ ਜੋਗ ਤਾਰੀ ਮਹਾਰੁਦਰ ਜਾਗੇ ਡਗਿਓ ਧਿਆਨ ਬ੍ਰਹਮੰ ਸਭੈ ਸਿੱਧ ਭਾਗੇ ਹਸੇ ਕਿੰਦ ਰੰਗ ਜਛ ਵਿਦਿਆ ਤਰੇ ਅੰਗ ਨਚੀ ਅਛਰਾ ਪਛਰਾ ਚਾਰਣੇਅੰ ਪਰਿਓ ਘੋਰ ਜੁਦੰ ਸੋ ਸੈਨਾ ਪ੍ਰਾਨੀ ਤਹਾਂ ਖਾਉ ਸੈਨੀ ਮੰਡਿਓ ਵੀਰ ਬਾਨੀ ਉਤੈ ਵੀਰ ਧਾਏ ਸੋ ਵੀਰੰ ਜਸਵਾਰੰ ਸਵੈ ਬਿਉਤ ਡਾਰੇ ਬੱਗਾ ਸੇ ਸਵਾਰੰ ਤਹਾਂ ਖਾਉ ਸੈਨੀ ਰਹਿਓ ਏਕ ਠਾਢੰ ਮਨੋ ਜੁਦ ਖੰਭੰ ਰਣੰ ਭੂਮ ਗਾਡੰ ਜਿਸੈ ਕੋਪ ਕਹਿ ਕਹਿ ਹਠੀ ਬਾਣ ਮਾਰਿਓ ਤਿਸੈ ਛੇਦ ਕਹਿ ਪੈਲ ਪਾਰੇ ਪਧਾਰਿਓ ਸਹੀ ਬਾਣ ਸੂਰੰ ਸਬੈ ਆਣ ਟੂਕੈ ਚਹੂ ਔਰ ਤੇ ਮਾਰਹੀ ਮਾਰ ਕੂਕੈ ਭਲੀ ਭਾਂਤ ਸੋ ਅਸਤਰ ਔ ਸ਼ਸਤਰ ਝਾਰੇ ਗਿਰੇ ਪਿਸ਼ਤ ਕੋ ਖਾਂ ਹੁਸੈਨੀ ਸਿਧਾਰੇ ਦੋਹਰਾ ਜਵੈ ਹੁਸੈਨੀ ਜੁਜਿਓ ਪਇਓ ਸੂਰ ਮਨ ਰੋਸ ਪਾਜ ਚਲੇ ਅਵਰੈ ਸਵੈ ਉਠਿਓ ਕਟੋਚਨ ਜੋਸ ਚਉਪਈ ਕੋਪ ਕਟੋਜ ਸਵੈ ਮਿਲ ਧਾਏ ਹਿੰਮਤ ਕੀਮਤ ਸਹਿ ਤ੍ਰਿਸਾਏ ਹਰੀ ਸਿੰਘ ਤਬ ਕੀਆ ਉਠਾਨਾ ਚੁਨ ਚੁਨ ਹਨੇ ਪਖਰੀਆ ਜਵਾਨਾ ਨਰਾਛਾਂ ਤਵੈ ਕਟੋਜ ਕੋ ਪੀਯੰ ਸੰਭਾਰ ਭਾਵ ਰੋਪੀਯੰ ਸਰਕ ਸ਼ਸਤਰ ਚਾਰਹੀ ਸੋ ਮਾਰ ਮਾਰ ਉਚਾਰਹੀ ਚੰਦੇਲ ਚੌਪੀਯੰ ਤਵੈ ਰਸਾਤ ਤਾਤ ਪੇ ਸਬੈ ਜਿਤੇ ਗਏ ਸੁਮਾਰੀਯੰ ਬਚੇ ਤਤੇ ਸਿਧਾਰੀਯੰ ਦੋਹਰਾ ਸਾਤ ਸਵਾਰਨ ਕੇ ਸਹਿਤ ਜੂਝੈ ਸੰਗਤ ਰਾਏ ਦਰਸੋ ਸੁਣ ਜੂਝੈ ਤਿਨੈ ਬਹੋਰ ਜੁਜਿਤ ਭਇਓ ਆਏ ਹਿੰਮਤ ਹੂੰ ਉਤਰਿਓ ਤਹਾਂ ਵੀਰ ਖੇਤ ਮੰਝਾਰ ਕੇਤਨ ਕੇ ਤਨ ਕਾਇ ਸਹਿ ਕੇਤਨ ਕੇ ਤਨ ਝਾਰ ਬਾਜ ਤਹਾਂ ਜੂਜਿਤ ਭਇਓ ਹਿੰਮਤ ਗਇਓ ਪਰਾਏ ਲੋਤ ਕਿਰਪਾਲੈ ਕੀ ਨਿਮਿਤ ਕੋ ਪਰੇ ਅਰ ਰਾਇ ਸਾਵਲ ਛੰਦ ਬਲੀ ਬੈਰ ਰੁਜੈ ਸਮੋਹਿ ਸਾਰ ਜੁਜੈ ਕਿਰਪਾ ਰਾਮ ਗਾਜੀ ਲਰਿਓ ਸੈਨ ਭਾਜੀ ਮਹਾ ਸੈਨ ਗਾਹੈ ਨਿਰਭੈ ਸ਼ਸਤਰ ਬਾਹੈ ਕਨਿਓ ਕਾਲ ਕਹਿ ਕਹਿ ਚਲੈ ਜਸ ਲੈ ਕਹਿ ਬਜੇ ਸੰਖ ਨਾਦੰ ਸੁਰੰਗ ਨਿਰਭਿਖਾਦੰ ਬਜੇ ਡੌਰ ਡੱਢੰ ਹਟੇ ਸ਼ਸਤਰ ਕੱਢੰ ਪਰੀ ਭੀਰ ਭਾਰੀ ਜੁਝੈ ਛਤਰ ਧਾਰੀ ਮੁਖੰ ਮੁਛ ਬੰਕੰ ਬੰਡੇ ਵੀਰ ਹੰਕੰ ਮੁਖੰ ਮਾਰ ਬੋਲੇ ਰਣੰਗ ਭੂਮ ਡੋਲੇ ਹਥਿਆਰ ਸੰਭਾਰੈ ਉਭੈ ਬਾਜ ਡਾਰੈ ਇੰਦੋਰਾ ਰਣ ਜੁਜਤ ਕਿਰਪਾਲ ਕੈ ਨਾਚਤ ਭਇਓ ਗੋਪਾਲ ਸੈਣ ਸਭੈ ਸਰਦਾਰ ਦੈ ਭਾਜਤ ਪਈ ਬਿਹਾਲ ਖਾਨ ਹੁਸੈਨ ਕਿਰਪਾਲ ਕੇ ਹਿੰਮਤ ਰਣ ਜੂਜ ਹੰਤ ਪਾ ਚਲੇ ਜੋਧਾ ਸਭੈ ਜਿਮ ਦੇ ਮੁਕਟ ਮਹੰਤ ਚਉਪਈ ਇਹ ਵੇ ਸਤਰ ਸਵੈ ਤੁਨ ਮਾਰੇ ਅੰਗਰੇ ਆਪਣੇ ਸੂਰ ਸੰਭਾਰੇ ਤਹ ਕਾਇਰ ਹਿੰਮਤ ਕਾ ਲਹਾ RAM ਸਿੰਘ ਗੋਪਾਲ ਸਿਉ ਕਹਾ ਜਿਨ ਹਿੰਮਤ ਅਸ ਕਲਾ ਵਢਾਇਓ ਕਾਇਰ ਆਜ ਹਾਥ ਵਾ ਆਇਓ ਜਬ ਗੋਪਾਲ ਐਸੇ ਸੁਨ ਪਾਵਾ ਮਾਰ ਦਿਓ ਜੀਤ ਨਾ ਉਠਾਵਾ ਜੀਤ ਪਈ ਰਣ ਭਇਓ ਉਜਾਰਾ ਸਿਮਰਤ ਕਰ ਸਭ ਕਰੋ ਸਿਦਾਰਾ ਰਾਖ ਲਿਓ ਹਮ ਜਗ ਰਾਈ ਲੋਹ ਕਟਾ ਅਨਤੈ ਵਰਸਾਈ ਇਤ ਸ੍ਰੀ ਵਿਜਿਤਰ ਨਾਟਕ ਗ੍ਰੰਥੇ ਹੁਸੈਨੀ ਬਧਾ ਕਿਰਪਾਲ ਹਿੰਮਤ ਸੰਗਤਿਆ ਬਧ ਬਰਨਨ ਨਾਮ 11 ਧਿਆਏ ਸਮਾਪਤ ਮਸਤ ਸੁਭ ਮਸਤ ਅਪਜੂ